ਸ਼ਲੋਕ ਦਾਸੈ ਏਕ ਨਿਹਾਰਿਆ ਸਭ ਕੁਛ ਨਿਹਾਰ ਸਾਥ ਸਾਥ ਸਿਮਰਤ ਰਹਿਣ ਨਾਨਕ ਦਰਸ ਆਧਾਰ ਦਾਸੈ ਏਕ ਨਿਹਾਰਿਆ ਜਿਹੜੇ ਦਾਸ ਹੁੰਦੇ ਨੇ ਉਹਦੇ ਕੇਵਲ ਉਹਨਾਂ ਨੇ ਇੱਕ ਨੂੰ ਦੇਖਿਆ ਨਿਹਾਰਾ ਤਾਂ ਉਹਨੂੰ ਦੇਖਣਾ ਹੁੰਦਾ ਖੋਜ ਕੇ ਦੇਖਣਾ ਹੁੰਦਾ ਨਿਹਾਰਾ ਦਾ ਮਤਲਬ ਨਿਰੀਖਣ ਕਰਨ ਤੋਂ ਬਾਅਦ ਜੋ ਦੇਖਿਆ ਉਹ ਨਿਹਾਰਿਆ ਕਹਿੰਦੇ ਨਿਰਖ ਕਰਕੇ ਨਿਹਾਰਿਆ ਸਭ ਕੁਝ ਦੇਵਣਾ ਜਿਹੜੇ ਦਾਸ ਨੇ ਪਰਮੇਸ਼ਰ ਦੇ ਉਹਨਾਂ ਨੇ ਉਹ ਪਰਮੇਸ਼ਰ ਦੇਖ ਲਿਆ ਜਿਹੜਾ ਸਭ ਕੁਝ ਦੇਣ ਵਾਲਾ ਇਹਦਾ ਉਹ ਬਿਨਾਂ ਦਾਸ ਤੋਂ ਕਿਸੇ ਨੇ ਨਹੀਂ ਦੇਖਿਆ ਦੂਜੀ ਗੱਲ ਇਹ ਵੀ ਦਾਸ ਹੈ ਨਾਲ ਦੂਜਾ ਪੱਖ ਇਹਦਾ ਇਹ ਹੈ ਕਿ ਜਿੰਨਾ ਚਿਰ ਦਾਸ ਨਹੀਂ ਬਣਦਾ ਉਹਨਾਂ ਚਿਰ ਦਰਸ਼ਨ ਨਹੀਂ ਹੁੰਦਾ ਕਿਸੇ ਗੁਰੂ ਨੂੰ ਦਰਸ਼ਨ ਨਹੀਂ ਦਿੱਤਾ ਕਿਸੇ ਪੀਰ ਨੂੰ ਦਰਸ਼ਨ ਨਹੀਂ ਦਿੱਤਾ ਕਿਸੇ ਫਕੀਰ ਨੂੰ ਦਰਸ਼ਨ ਨਹੀਂ ਦਿੱਤਾ ਨਾ ਕਿਸੇ ਫਕੀਰ ਨੇ ਕਿਹਾ ਮੈਨੂੰ ਦਰਸ਼ਨ ਦੇ ਜੇ ਕਿਸੇ ਨੇ ਕਿਹਾ ਉਹਨੇ ਹੋਰ ਤਰ੍ਹਾਂ ਦਾ ਅੱਖਾਂ ਨਾਲ ਦੇਖਣ ਵਾਲਾ ਦਰਸ਼ਨ ਕਿਹਾ ਨਿਹਾਰਿਆ ਨਹੀਂ ਕਿਹਾ ਨਹੀਂ ਸਾਹਮਣੇ ਆਇਆ ਦਰਸ਼ਨ ਦਿੱਤਾ ਚਲਿਆ ਗਿਆ ਉਹ ਝੂਠ ਹੈ ਅੱਖਾਂ ਨਾਲ ਦੇਖਣ ਵਾਲਾ ਹੈ ਹੀ ਨਹੀਂ ਜਾਂ ਸਾਰੇ ਬੰਦੇ ਨੇ ਅੱਖਾਂ ਨਾਲ ਦੇਖਣ ਵਾਲਾ ਨਹੀਂ ਤੇ ਜਿੰਨੀਆਂ ਵੀ ਕਹਾਣੀਆਂ ਅੱਖਾਂ ਨਾਲ ਦੇਖਣ ਵਾਲੀਆਂ ਨੇ ਸਭ ਝੂਠ ਹੈ ਇਹ ਸਿਮਰਤ ਸ਼ਾਸਤਰਾਂ ਦੇ ਵਿੱਚ ਕਹਾਣੀਆਂ ਇਹ ਸਾਰੇ ਧਰਮਾਂ 'ਚ ਕਹਾਣੀਆਂ ਨੇ ਸਾਰੇ ਧਰਮ ਝੂਠ ਤੇ ਹੀ ਖੜੇ ਨੇ ਬਗੈਰ ਗੁਰਮਤਿ ਦੇ ਜਿਨ੍ਹਾਂ ਨੇ ਨਿਹਾਰਿਆ ਉਦਾਸ ਨੇ ਜਿਨ੍ਹਾਂ ਨੇ ਨਹੀਂ ਨਿਹਾਰਿਆ ਉਹ ਸ਼ਰੀਰ ਦੇ ਖੁਦਾ ਨੇ ਉਹ ਆਪੇ ਗੁਰੂ ਨੇ ਆਪੇ ਪੀਰ ਨੇ ਆਪੇ ਅਵਤਾਰ ਬਣ ਜਾਂਦੇ ਨੇ ਐਡੇ ਬੜੀ ਇੱਜ਼ਤ ਹੋਵੇ ਕਹੇ ਮੈਂ ਨਿਹਾਰਿਆ ਨਹੀਂ ਬੇਟੀ ਦਾ ਸਵਾਲ ਹੈ ਨਾ ਕੋਈ ਜਦ ਬਚਾਉਣ ਵਾਸਤੇ ਝੂਠ ਬੋਲਦਾ ਨੇ ਮਾਨਤਾ ਨਹੀਂ ਰਹਿੰਦੀ ਐਵੇਂ ਆ ਛੋਟੇ ਮੋਟੇ ਸੰਤ ਕਰਦੇ ਨੇ ਝੂਠ ਬੋਲਦੇ ਨੇ ਜੇ ਸੰਤ ਨਹੀਂ ਝੂਠ ਬੋਲਦੇ ਪਿੱਛੇ ਚੇਲੇ ਬੋਲ ਦਿੰਦੇ ਨੇ ਨਾ ਝੂਠ ਬੋਲਣ ਦਾ ਸੰਗਤ ਨਹੀਂ ਜੁੜੀ ਰਹਿੰਦੀ ਨਾਲ ਆਮ ਲੋਕਾਂ ਨੂੰ ਪਤਾ ਕੁਝ ਨਹੀਂ ਦਾਸਾਂ ਇੱਕ ਨਿਹਾਰਿਆ ਇਹ ਪੰਥ ਦਾਸਾਂ ਦਾ ਪੰਥ ਹੈ ਗੁਰੂਆਂ ਦਾ ਪੰਥ ਨਹੀਂ ਹੈ ਇਹ ਪੰਥ ਵਿੱਚ ਸਾਰੇ ਦਾਸ ਨੇ ਸੁਵੀਰ ਦਾਸ ਦਾਸ ਕਬੀਰ ਜਨ ਪਹਿ ਖਾਲਸੇ ਦਾਸ ਕਬੀਰ ਚੜਿਓ ਗੜ ਉੱਪਰ ਦੇਖੋ ਰਿਓ ਲਿਓ ਰਾਜ ਅਵਨਾਸੀ ਵੀ ਕਹਿੰਦਾ ਅਵਨਾਸੀ ਰਾਜ ਵੀ ਲੈ ਲਿਆ ਔਰ ਦਾਸ ਵੀ ਉਹਦਾ ਦਾਸ ਹੀ ਹੈ ਜਿਹਦਾ ਮੰਗਦਾ ਹੈ ਜਿਹਦਾ ਮੰਗਦਾ ਉਹਦੇ ਮੂਹਰੇ ਦਾ ਦਾਸ ਹੀ ਹੈ ਸੱਚਖੰਡ ਦੇ ਵਿੱਚ ਸਾਰੇ ਦਾਸ ਨੇ ਦਾਸ ਤੋਂ ਬਿਨਾਂ ਉੱਥੇ ਵੜਨਾ ਨਹੀਂ ਦਿੰਦੇ ਦਾਸ ਹੋ ਕੇ ਜਾਉ ਤਾਂ ਦਾਸ ਬਣਿਆ ਰਹੂ ਜਿਹੜਾ ਦਾਸ ਨਹੀਂ ਰਹਿੰਦਾ ਉਹਨੂੰ ਤੋਂ ਕੱਢ ਦਿੰਦੇ ਨੇ ਇੱਥੇ ਆ ਕੇ ਵੀ ਦਾਸ ਬਣਦਾ ਕੋਈ ਦਾਸ ਬਣਨਾ ਚਾਹੁੰਦਾ ਨਹੀਂ ਕੋਈ ਚਾਹੁੰਦਾ ਸਭ ਵੱਡਾ ਬਣਨਾ ਚਾਹੁੰਦੇ ਨੇ ਮੇਰੇ ਮੂਹਰੇ ਦਾਸ ਹੁਣ ਦੋ ਚਾਰ ਕੰਮ ਕਰਨ ਵਾਲੇ ਜੇ ਜ਼ਿਆਦਾ ਹੋਣ 2000 ਤੋਂ ਤਾਂ ਹੋਰ ਵੀ ਚੰਗੀ ਗੱਲ ਹੈ ਮੇਰਾ ਹੁਕਮ ਮੰਨਣ ਵਾਲੇ ਸਾਰੇ ਹੀ ਹੋਣ ਸਾਰੇ ਮੇਰੇ ਦਾਸ ਨੇ ਇਸ ਕਰਕੇ ਜਿਹੜਾ ਬੜਾ ਬਣਨ ਦੀ ਇੱਛਾ ਰੱਖਦਾ ਸੰਸਾਰ ਤੋਂ ਤਾਂ ਉਹਨੂੰ ਭਾਵੇਂ ਇੱਜ਼ਤ ਮਿਲਦੀ ਰਹੇ ਦਰਗਾਹ ਦੀ ਐਂਟਰੀ ਨਹੀਂ ਔਰ ਉਹਨੂੰ ਦਰਸ਼ਨ ਨਹੀਂ ਉਹਨੂੰ ਕੁਝ ਪ੍ਰਾਪਤੀ ਨਹੀਂ ਹੈ ਮਾਇਆ ਦੀ ਪ੍ਰਾਪਤੀ ਹੈ ਉਹਨੂੰ ਸੰਸਾਰੀ ਧਨ ਦੀ ਪ੍ਰਾਪਤੀ ਹੈ ਨਾਮ ਧਨ ਦੀ ਪ੍ਰਾਪਤੀ ਕਿਉਂਕਿ ਨਿਹਾਰੇ ਦੇ ਬਾਅਦ ਹੀ ਨਾਮ ਮਿਲਣਾ ਜਿਹੜਾ ਗਿਆਨ ਲੈ ਲਿਆ ਨਾਮ ਨਹੀਂ ਮਿਲਿਆ ਜਿਹੜਾ ਅਸੀਂ ਗਿਆਨ ਜਪ ਲਿਆ ਨਾ ਨਾਮ ਨਹੀਂ ਹੁੰਦਾ ਐਸਾ ਗਿਆਨ ਜਪੋ ਮਨ ਮੇਰੇ ਇਹ ਤਾਂ ਗਿਆਨ ਹੈ ਜਪਿਆ ਆਪਣੀ ਬੁੱਧੀ ਨਾਲ ਜੋ ਅਸੀਂ ਪ੍ਰਾਪਤ ਕਰਨਾ ਉਹ ਗਿਆਨ ਹੈ ਕਿ ਵਸਤੂ ਕਹੇ ਜੀ ਹੈ ਜਿਹਨੂੰ ਅਸੀਂ ਜਿਹਦੇ ਤੱਕ ਪਹੁੰਚਣਾ ਕਿ ਦਰਸ਼ਨ ਕਹਿਆ ਜਾ ਜਿਹਦੇ ਵਿੱਚ ਅਸੀਂ ਸਮਾਉਣਾ ਜਿਹੜੀ ਸ਼ਬਦ ਦੇ ਵਿੱਚ ਜਿਹੜੇ ਚੀਜ਼ ਦੇ ਵਿੱਚ ਅਸੀਂ ਸਮਾਉਣਾ ਉਹਦਾ ਰੂਪ ਰੰਗ ਕੀ ਹੈ ਰੇਖ ਭੇਖ ਕੀ ਹੈ ਜਿਹਦੇ ਵਿੱਚ ਸਮਾਉਣਾ ਉਹਦੀ ਜਾਣਕਾਰੀ ਹੈ ਸਿਰਫ ਅਸੀਂ ਲਈ ਗੁਰੂ ਗ੍ਰੰਥ ਸਾਹਿਬ ਸਿਰਫ ਜਾਣਕਾਰੀ ਹੈ ਉਹਦੀ ਗੁਰੂ ਦੀ ਜਾਣਕਾਰੀ ਹੈ ਗੁਰੂ ਨਹੀਂ ਹੈ ਦੇ ਵਿੱਚ ਉਹ ਅਖਰ ਇਨਵੇਂ ਨਾ ਹੈ ਅਖਰਾਂ ਦੇ ਵਿੱਚ ਜੋਤ ਨਹੀਂ ਹੈ ਜਿਸ ਜਦੋਂ ਗਿਆਨ ਦੀ ਜੋਤ ਹੈ ਜੇ ਜੋਤ ਹੈ ਅਖਰਾਂ ਜੋ ਗਿਆਨ ਹੈ ਸਮਝ ਲੈਣਾ ਸਾਡੀ ਸਮਝ ਠੀਕ ਹੋ ਜਾਣੀ ਸਮਝ ਕੇ ਉਹ ਵੀ ਸਮਝ ਕੇ ਸਾਨੂੰ ਗਿਆਨ ਮਿਲਣਾ ਮੱਥਾ ਟੇਕਣ ਉਹ ਵੀ ਨਹੀਂ ਮਿਲੂ ਜੇ ਸਮਝ ਆ ਗਈ ਤਾਂ ਗਿਆਨ ਹੋ ਗਿਆ ਨਹੀਂ ਸਮਝ ਆਈ ਤਾਂ ਗਿਆਨ ਨਹੀਂ ਉਲਟੀ ਸਮਝ ਆ ਗਈ ਉਲਟਾ ਗਿਆਨ ਹੋ ਗਿਆ ਉਲਟੀ ਸਮਝ ਆਈ ਹੋਈ ਹੈ ਜਿਹਨਾਂ ਨੂੰ ਉਹਨਾਂ ਦਾ ਗਿਆਨ ਵੀ ਉਲਟਾ ਹੀ ਹੋਇਆ ਹੈ ਹੁਣ ਸਾਬਤ ਕਰਨ ਲੱਗੇ ਹੋਏ ਨੇ ਕਿ ਇਹ ਹੀ ਗੁਰੂ ਐ ਕਿ ਮੈਂ ਸਭ ਤੋਂ ਗੁਰਬਾਣੀ ਫਿਰ ਗੁਰਬਾਣੀ ਦੇ ਖਿਲਾਫ ਖੜੀ ਹੈ ਇਸ ਗੱਲ ਤੇ ਜਿਹੜਾ ਅੱਖਾਂ ਨਾਲ ਹੀ ਨਹੀਂ ਹੈ ਗੁਰੂ ਦੀ ਸਿੱਧੀ ਡੈਫੀਨੇਸ਼ਨ ਆ ਖਾਣਾ ਨਹੀਂ ਦਿਖਦਾ ਸ਼ਬਦ ਗੁਰੂ ਅੱਖਾਂ ਨਾਲ ਨਹੀਂ ਦਿਖਦਾ ਸ਼ਬਦ ਗੁਰੂ ਸੁਰਤ ਤੋਂ ਚੱਲਦਾ ਅੱਖਾਂ ਬਾਝੋਂ ਵੇਖਣਾ ਫਿਰ ਕੰਨੀ ਸੁਣਨਾ ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ ਉਹਦਾ ਉਹ ਸ਼ਬਦ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਉਹਦਾ ਰੂਪ ਰਾਮ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਉਹਦੀ ਧੁਨ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ ਜਿੱਥੇ ਅਸੀਂ ਪਹੁੰਚਣਾ ਉਹਦੀ ਜਾਣਕਾਰੀ ਇਹ ਬਾਣੀ ਦੇ ਰਹੀ ਗੁਰਬਾਣੀ ਉਹਦੀ ਜਾਣਕਾਰੀ ਦੇ ਰਹੀ ਤਾਂ ਕਿ ਅਸੀਂ ਧੋਖਾ ਨਾ ਖਾਈਏ ਧੋਖੇ ਤੋਂ ਬਚਣ ਵਾਸਤੇ ਗ੍ਰੰਥ ਲਿਖਿਆ ਹੈ ਜਾਣਕਾਰੀ ਹੈ ਧੋਖੇਬਾਜ਼ ਬਹੁਤ ਨੇ ਧੋਖਿਆਂ ਤੋਂ ਬਚਣ ਵਾਸਤੇ ਹੈ ਬਾਣੀ ਸਾਡੇ ਕੋਲ ਗੁਰਬਾਣੀ ਤਾਂ ਕਿ ਤੋਂ ਕਿਉਂਕਿ ਕਬੀਰ ਨੇ ਸਾਫ਼ ਕਹਿਤਾ ਹਰ ਤਾਂ ਹੀਰਾ ਹੈ ਪਰ ਹੀਰੇ ਦੀ ਪਛਾਣ ਕਿਹਨੂੰ ਹੁੰਦੀ ਹੈ ਹੀਰੇ ਦੀ ਪਛਾਣ ਜੌਹਰੀ ਬਿਨਾਂ ਲੱਗੇ ਸਾਨੂੰ ਹੁੰਦੀ ਨਹੀਂ ਜੇ ਜੌਹਰੀ ਸਾਨੂੰ ਨਕਲੀ ਹੀਰਾ ਦੇ ਤੇ ਸਾਨੂੰ ਵੀ ਪਤਾ ਨਕਲੀ ਦੇ ਸਕਦਾ ਨਕਲੀ ਹੀਰੇ ਮਿਲਦੇ ਹੀ ਲੈ ਆਉਂਦੇ ਨੇ ਲੋਕ ਪਛਾਣ ਹਰ ਹੀਰਾ ਜਨ ਜੌਹਰੀ ਜਿਹੜਾ ਉਹਦਾ ਜਨ ਹੈ ਉਹਦਾ ਦਾਸ ਹੈ ਜੌਹਰੀ ਹੋ ਜਾਂਦਾ ਜਿੰਨਾ ਜੇ ਜੌਹਰੀ ਨਹੀਂ ਪਛਾਣ ਨਹੀਂ ਸਕਦਾ ਹੀਰੇ ਲੋਕ ਪੱਥਰ ਜਾਂਦੇ ਨੇ ਚੋਗਣ ਪੱਥਰਾਂ ਜੋ ਹੀਰੇ ਜਿਹਨੂੰ ਪਛਾਣ ਹੈ ਹੀਰਾ ਲਿਆ ਉਹਨੇ ਤਾਂ ਪੱਥਰ ਚੱਕ ਲਿਆ ਉਹ ਇਸ ਕਰਕੇ ਸਿੱਖ ਜਿਹੜਾ ਜੌਹਰੀ ਹੈ ਜਿਹੜਾ ਜੌਹਰੀ ਨਹੀਂ ਉਹ ਸਿੱਖ ਨਹੀਂ ਜਿਹੜਾ ਪੋਥੀ ਦੇ ਦਰਸ਼ਨ ਪੋਥੀ ਸਾਹਿਬ ਦੇ ਦਰਸ਼ਨਾਂ ਨੂੰ ਪਰਮੇਸ਼ਰ ਦੇ ਦਰਸ਼ਨ ਸਮਝਦਾ ਉਹ ਮੂਰਖ ਉਹ ਮੂਰਖ ਹੋ ਗਿਆ ਉਹ ਤਾਂ ਅਜੰਡ ਹੋ ਗਿਆ ਇਹਦੇ ਵਿੱਚ ਤਾਂ ਜਾਣਕਾਰੀ ਹੈ ਜਿਹਦੇ ਦਰਸ਼ਨ ਕਰਦੇ ਨੇ ਉਹਦੀ ਸਿਰਫ ਕਿਵੇਂ ਹੋਣਗੇ ਉਹ ਇਹੀ ਕਹਿ ਰਹੀ ਹੈ ਦਾਸਾ ਇੱਕ ਨਿਹਾਰਿਆ ਦਾਸ ਬਣਨਾ ਪਊ ਜੇ ਨਿਹਾਰ ਦਾਸਾਂ ਨੇ ਨਿਹਾਰਿਆ ਸਭ ਕੁਝ ਦੇਵ ਇਹ ਰਾਜ ਕਰਨ ਦੀ ਇੱਛਾ ਨਿਹਾਰਿਆ ਨਹੀਂ ਜਾਣਾ ਬੜਾ ਬੜਾ ਦੀ ਇੱਛਾ ਦਾਸਾ ਇੱਕ ਨਿਹਾਰਿਆ ਸਭ ਕੁਝ ਦੇਵਨ ਹਾਰਿਆ ਜਿਹੜਾ ਸਭ ਕੁਝ ਦੇ ਬਣਾਰ ਸਭ ਕੁਝ ਦੇ ਬਣਾਰ ਗੁਰੂ ਗ੍ਰੰਥ ਸਾਹਿਬ ਨਹੀਂ ਹੈ ਬਿਲਕੁਲ ਝੂਠ ਹੈ ਗੁਰਬਾਣੀਆਂ ਕਹਿੰਦੀ ਹੈ ਦਾਤਾ ਇੱਕ ਨਿਹਾਰਿਆ ਜਿਨ੍ਹਾਂ ਨੇ ਨਿਹਾਰਿਆ ਉਹਨਾਂ ਨੇ ਦੱਸਿਆ ਲਿਖਿਆ ਹੈ ਹੁਣ ਜੇ ਤਾਂ ਉਹਦੇ ਆਪ ਕਹਿੰਦਾ ਦੱਸ ਦਿੰਦੇ ਉਹ ਪਿੱਛੋਂ ਲਿਖ ਕੇ ਵੀ ਆ ਪੜ ਲਿਓ ਸਾਡੇ ਪਿੱਛੋਂ ਸਾਡੀ ਗੱਲ ਨੂੰ ਪੜ ਕੇ ਪਤਾ ਲੱਗੂ ਲਿਖਿਆ ਤਾਂ ਹੈ ਜਾਂ ਸਾਹਮਣੇ ਸੀ ਦੱਸਦੇ ਰਹੇ ਬਾਅਦ ਵਾਲਿਆਂ ਵਾਸਤੇ ਲੈ ਕੇ ਉਹ ਲਿਖ ਕੇ ਦੇ ਗਏ ਹੁਣ ਕਿਸੇ ਦਾ ਲਿਖਿਆ ਹੋਇਆ ਜੋ ਕੁਝ ਹੁੰਦਾ ਉਹਦੇ ਵਿੱਚ ਤਾਂ ਲਿਖਣ ਵਾਲਾ ਵੀ ਨਹੀਂ ਹੁੰਦਾ ਜਿਹਦੇ ਬਾਰੇ ਲਿਖਿਆ ਉਹ ਤਾਂ ਕੀ ਹੋਣਾ ਲਿਖਣ ਵਾਲਾ ਵੀ ਨਹੀਂ ਹੋ ਜਾਂਦਾ ਇੰਨੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਕਿ ਲਿਖਣ ਵਾਲਾ ਉਹਦੇ ਵਿੱਚ ਵੜਿਆ ਹੈ ਜਿਹਦੇ ਬਾਰੇ ਲਿਖੀਆਂ ਨੇ ਨਾ ਉਹ ਹੈ ਨਾ ਲਿਖਣ ਵਾਲਾ ਦੋ ਹੀ ਨਹੀਂ ਹੁੰਦੇ ਲਿਖਤ ਵਿੱਚ ਸਾਬ ਲਿਖਤ ਵਿੱਚ ਲਿਖਿਆ ਹੈ ਅਖਰੀ ਨਾਮ ਅਖਰਾਂ ਵਿੱਚ ਨਾਮ ਲਿਖਿਆ ਹੋਇਆ ਗਿਆਨ ਲਿਖਿਆ ਹੋਇਆ ਅਖਰੀ ਸਾਲਾ ਸਿਫਤਸਲਾ ਅਖਰਾਂ ਦੇ ਵਿੱਚ ਹੁੰਦੀ ਹੈ ਅਖਰਾਂ 'ਚ ਲਿਖੀ ਹੋਈ ਹੈ ਇਹ ਸਿਫਤਸਲਾ ਹੈ ਅਖਰੀ ਗਿਆਨ ਗੀਤ ਇਹ ਗਿਆਨ ਦੇ ਗੀਤ ਨੇ ਗੁਣ ਗਾ ਗੁਣ ਗਾਇਆ ਨੇ ਅਖਰੀ ਗਿਆਨ ਗੀਤ ਗੁਣ ਗਾ ਜਿਹੜਾ ਗੁਣ ਗਾਇਆ ਨਾ ਅੱਖਰਾਂ ਦਾ ਰੂਪ ਦੇਤਾ ਉਹਨੂੰ ਇਹ ਅਖਰੀ ਰੂਪ ਹੈ ਗੁਣ ਦਾ ਇਹ ਗੁਰਬਾਣੀ ਦਾ ਅਖਰੀ ਰੂਪ ਹੈ ਅਖਰੀ ਲਿਖਣ ਲਿਖਤ ਜਿੰਨਾ ਚਿਰ ਹੈ ਲਿਖਤ ਅੱਖਰ ਅੱਖਰ ਅੱਖਾਂ ਦਾ ਵਿਸ਼ਾ ਹੁੰਦੀ ਹੈ ਅੱਖਾਂ ਨਾਲ ਅਖਰੇ ਦੇਖੇ ਜਾ ਸਕਦੇ ਨੇ ਅਖਰੀ ਲਿਖਣ ਬੋਲਣ ਬਾਣ ਜਦ ਬੁਲਾਵਾਂਗੇ ਅਖਰਾਂ ਨੂੰ ਬੋਲਾਂਗੇ ਫਿਰ ਬਾਣੀ ਬਣ ਜੂ ਫਿਰ ਗੁਰਬਾਣੀ ਬਣ ਜੂ ਬੋਲੇ ਤੋਂ ਬਣ ਜੂ ਬਾਣੀ ਦੀ ਫੋਟੋ ਨਹੀਂ ਆਉਂਦੀ ਆਵਾਜ਼ ਦੀ ਫੋਟੋ ਨਹੀਂ ਆਉਂਦੀ ਅੱਖਰਾਂ ਦੀ ਫੋਟੋ ਆਉਂਦੀ ਹੈ ਅੱਖਰ ਕੰਨਾਂ ਨੂੰ ਨਹੀਂ ਸੁਣਦੇ ਬਿਨਾ ਬੋਲੇ ਤੇ ਫੋਟੋ ਆ ਜਾਂਦੀ ਹੈ ਬੋਲਣ ਜਾਂ ਅੱਖਰਾਂ ਜਾਂ ਆਵਾਜ਼ ਟੇਪ ਰਿਕਾਰਡਰ 'ਚ ਆ ਜੂ ਅੱਖਰ ਫੋਟੋ ਜਾਉਣਗੇ ਆਵਾਜ਼ ਦੀ ਫੋਟੋ ਨਹੀਂ ਖਿੱਚ ਸਕਦੇ ਅੱਖਰਾਂ ਨੂੰ ਡੇ ਰਿਕਾਰਡ ਨਹੀਂ ਕਰ ਸਕਦੇ ਫੋਟੋ ਖਿੱਚ ਲੋਗੇ ਨਾ ਦੋਏ ਅਲੱਗ-ਅਲੱਗ ਚੀਜ਼ਾਂ ਨੇ ਅੱਜ ਦੋਹਾਂ ਅਲੱਗ-ਅਲੱਗ ਚੀਜ਼ਾਂ ਨੂੰ ਰਲ ਲੱਡ ਕਰੀ ਬੈਠੇ ਨੇ ਸਿੱਖ ਐਨੀ ਬੁੱਧੀ ਜਿਹੜੇ ਲੋਕਾਂ ਨੂੰ ਨਹੀਂ ਹੈ ਉਹ ਗੁਰਬਾਣੀ ਸਮਝ ਲੈਣਗੇ ਇੰਨੀ ਬਰੀਕ ਗੱਲ ਨੂੰ ਹੋਏ ਨਹੀਂ ਸਕਦਾ ਪੋਸੀਬਲ ਨਹੀਂ ਹੈ ਇੰਨੀ ਮੋਟੀ ਅਕਲ ਤਾਂ ਆਮ ਆਦਮੀ ਦੀ ਨਹੀਂ ਹੈ ਜਿੰਨੀ ਇਹਨਾਂ ਦੀ ਮੋਟੀ ਹੈ ਕਿਉਂ ਸ਼ਰਧਾਵਾਨ ਨੇ ਭਰੋਸਾਵਾਨ ਨਹੀਂ ਵਾਲ ਅੰਨੇ ਹੁੰਦੇ ਨੇ ਅੰਨੇ ਸ਼ਰਧਾ ਨਾ ਕਰਨ ਦੀ ਅੰਨੇ ਕੀ ਕਰਦੇ ਸ਼ਰਧਾਵਾਨ ਨੂੰ ਗਿਆਨ ਨਹੀਂ ਹੋ ਸਕਦਾ ਵਾਲ ਨਹੀਂ ਮੰਨ ਸਕਦਾ ਕਿ ਮੂਰਤੀ ਜੀ ਪਰਮੇਸ਼ਰ ਨਹੀਂ ਹੈ ਤੁਸੀਂ ਜਿੰਨਾ ਮਰਜ਼ੀ ਮੱਥਾ ਮਾਰੋ ਜਿਵੇਂ ਉਹ ਨਹੀਂ ਮੰਨਦੇ ਉਹ ਇਹ ਨਹੀਂ ਮੰਨਦੇ ਇਹਨਾਂ ਨੂੰ ਇਹਦੇ ਤੇ ਸ਼ਰਧਾ ਉਹਨਾਂ ਨੂੰ ਮੂਰਤੀ ਤੇ ਸ਼ਰਧਾ ਦੋਏ ਕੋਜੇ ਨੇ ਕੋਈ ਫਰਕ ਨਹੀਂ ਆਪਣੀ ਆਪਣੀ ਸ਼ਰਧਾ ਸ਼ਰਧਾਵਾਨ ਕਦੇ ਨਹੀਂ ਧਾਰਮਿਕ ਆਦਮੀ ਹੋ ਸਕਦਾ ਭਰੋਸੇਵਾਨ ਧਾਰਮਿਕ ਹੋ ਸ਼ਰਧਾਵਾਨ ਕਰ ਸ਼ਰਧਾ ਹੁੰਦਾ ਬਲਾਈਂਡ ਫੇਥ ਬਸ ਉਹ ਵੀ ਕਿਸੇ ਲਾਲਚ ਬਸ ਲਾਲਚ ਤੋਂ ਬਿਨਾ ਬਲਾਈਂਡ ਫੇਥ ਬਲਾਈਂਡ ਫੇਥ ਤੇ ਕਬੀਰ ਦਾ ਵਾਲਾ ਤੇ ਫਿਰ ਜੋ ਦਰਸ਼ਨ ਹੋਊਗਾ ਹੋਇਆ ਨਹੀਂ ਛੜਤੀ ਨਾ ਵਾਲਾ ਕਿ ਲਾਲਚ ਦੇ ਪਿੱਛੇ ਕੁਝ ਮੁੱਦਾ ਸੀ ਪ੍ਰਾਪਤੀ ਦਾ ਉਹਨੇ ਦਾ ਇਮੇਜਰ ਕਰਕੇ ਛੜਤੀ ਜਿਹਨਾਂ ਨੂੰ ਸਾਡੇ ਨਹੀਂ ਪ੍ਰਾਪਤ ਹੋਇਆ ਉਹ ਉਹ ਨਹੀਂ ਛੱਡਦੇ ਤਜਰਬਾ ਕਰਕੇ ਦੇਖ ਲਵੇ ਕੋਈ ਵੀ 30 ਸਾਲ ਤਜਰਬਾ ਕਰ ਲਵੇ ਜੇ ਉਹਦੇ ਨਾਲ ਕੋਈ ਮਿਲਦਾ ਲੈ ਲਵੇ ਨਹੀਂ ਤਾਂ ਛੱਡ ਦੇਵੇ ਬਲਾਈਂਡ ਫੇਸ ਵਿੱਚੋਂ ਕੁਝ ਨਹੀਂ ਮਿਲਦਾ ਕਿਸੇ ਨੂੰ ਇੱਕ ਏਕ ਨਿਹਾਰਿਆ ਸਭ ਕੁਝ ਦੇਵਨ ਸਭ ਕੁਝ ਦੇਵਨ ਸਭ ਕੁਝ ਦੇਵਨ ਜਿੱਦਣ ਗੁਰੂ ਗ੍ਰੰਥ ਜਿਹੜੀ ਹੈ ਵਿਚਾਰਧਾਰਾ ਸਾਡੀ ਜਿੱਦਣ ਗੱਲ ਸਾਡੀ ਕਹੀ ਸਾਰੀ ਵੜ ਨੂੰ ਹਜਮ ਆ ਗਈ ਉਹ ਗੱਲ ਠੀਕ ਹੋ ਜਿੰਨਾ ਚਿਰ ਕਿਸੇ ਨੂੰ ਹਜਮ ਨਹੀਂ ਨਾ ਆ ਰਹੀ ਸਾਡੀ ਗੱਲ ਕਰੀ ਕਿਸੇ ਹੋਰ ਧਰਮ ਨੂੰ ਉਹਨਾਂ ਜਰ ਸਾਡੇ ਅੰਦਰ ਭਰਮ ਭੇਜਦਾ ਕਿਸੇ ਨੂੰ ਟਾਰਗੇਟ ਬਣਾ ਕੇ ਅਸੀਂ ਗੱਲ ਕਰ ਰਹੇ ਹਾਂ ਸਭ ਨੂੰ ਹਜਮ ਆਉਗੀ ਕੋਈ ਟਾਰਗੇਟ ਤੇ ਕੰਮੇ ਨਹੀਂ ਕਰਨਾ ਜਿੱਦਣ ਬਾਣੀ ਦੇ ਸਹੀ ਅਰਥ ਹੋ ਜਾਣੇ ਨੇ ਉਹਦੇ ਨੇ ਤੇ ਤਰਕ ਕੋਈ ਰਹਿਣਾ ਹੀ ਨਹੀਂ ਸਵਾਲ ਰਹਿਣਾ ਹੀ ਨਹੀਂ ਕਿਸੇ ਕੋਲ ਸੱਚ ਦੇ ਖਿਲਾਫ ਕੋਈ ਤਰਕ ਹੁੰਦਾ ਹੀ ਨਹੀਂ ਇਸ ਕਰਕੇ ਝੂਠੇ ਸਭ ਚੁੱਪ ਕਰ ਜਾਂਦੇ ਜਦ ਸੱਚ ਪ੍ਰਗਟ ਹੁੰਦਾ ਸਾਰੀਆਂ ਮਤਾਂ ਦਾ ਅੰਤ ਹੋ ਜਾਂਦਾ ਸਗਲ ਮਤਾਂਤ ਕੇਵਲ ਹਰਨਾਮ ਸਾਰੀਆਂ ਮਤਾਂ ਦਾ ਅੰਤ ਕਰਨ ਵਾਲਾ ਕੇਵਲ ਹਰਨਾਮ ਹੈ ਹਰ ਦਾ ਗਿਆਨ ਹੈ ਜੋਤ ਦਾ ਗਿਆਨ ਹੈ ਬਾਕੀ ਜੋਤ ਦਾ ਗਿਆਨ ਨਹੀਂ ਹੈ ਕਿਸੇ ਜਿਹੜੀ ਸਰੀਰ ਦੀ ਜੋਤ ਹੈ ਉਹ ਕੀ ਹੈ ਉਹਦਾ ਰੂਪ ਰੰਗ ਕੀ ਹੈ ਇਹਦੀ ਵਿਆਖਿਆ ਗੁਰਬਾਣੀ ਜੈ ਦਰਬੇ ਦਾ ਗਿਆਨ ਹੋਰ ਕੁਝ ਨਹੀਂ ਕਿਤੇ ਨਹੀਂ ਇਹਦਾ ਜੋਤ ਬਾਰੇ ਗਿਆਨ ਹੈ ਇਹਦੇ ਵਿੱਚ ਜੋਤ ਨਹੀਂ ਹੈ ਉਹ ਜਿਹਦੇ ਬਾਰੇ ਗਿਆਨ ਹੈ ਜਿਹਦੇ ਬਾਰੇ ਗਿਆਨ ਹੈ ਉਹ ਜੋਤ ਨਹੀਂ ਇਹਦੇ ਚ ਉਹਦਾ ਗਿਆਨ ਹੈ ਉਹ ਗਿਆਨ ਨੂੰ ਵੀ ਜੋਤ ਕਹਿੰਦੇ ਆ ਨਾ ਅਸੀਂ ਗਿਆਨ ਵੀ ਜੋਤ ਹੈ ਗਿਆਨ ਦਾ ਦੀਵਾ ਨਹੀਂ ਕਹਿੰਦੇ ਉਹ ਗਿਆਨ ਰੂਪੀ ਜੋਤ ਹੈ ਉਹ ਚੇਤਨ ਜੋਤ ਨਹੀਂ ਹੈ ਗਿਆਨ ਦੀ ਜੋਤ ਜੜ ਹੁੰਦੀ ਹੈ ਜਿਹੜੀ ਗਿਆਨ ਦੀ ਜੋਤ ਹੈ ਜੜ ਵਸਤੂ ਹੈ ਜਿਹੜੀ ਚੇਤਨ ਦੀ ਜੋਤ ਹੈ ਚੇਤਨ ਤਾਂ ਚੇਤਨ ਉਹ ਚੇਤਨ ਦਾ ਜੜ ਜਿਹੜਾ ਗਿਆਨ ਹੈ ਭੋਜਨ ਹੁੰਦਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਜੜ ਹੈ ਜੀ ਭੋਜਨ ਇਹ ਤਾਂ ਭੋਜਨ ਦਿੱਤਾ ਹੋਇਆ ਜਿਹੜੀ ਚੇਤਨ ਵਸਤੂ ਹੈ ਥਾਲ ਹੈ ਵਿੱਚ ਇਹ ਥਾਲ ਹੈ ਤਿੰਨੀ ਵਸਤੂ ਪਈ ਹੋ ਤਿੰਨਾਂ ਨੇ ਇੱਕੋ ਵਸਤੂ ਪਾਈ ਹੋਈ ਹੈ ਨਾਮ ਵਸਤੂ ਤਿੰਨੀ ਹੈ ਤਿੰਨ ਨਹੀਂ ਵਸਤੂਆਂ ਹੋ ਉੱਥੇ ਵੀ ਤਿੰਨੀ ਹੈ ਤਿੰਨੀ ਤਿੰਨ ਨੇ ਪਾਉਣ ਵਾਲੇ ਪਾਉਣ ਵਾਲੇ ਕਿੰਨੇ ਨੇ ਜਿੰਨਿਆਂ ਨੇ ਪਾਈ ਹੈ ਇੱਕੋ ਵਸਤੂ ਪਾਈ ਹੈ ਤਿੰਨੀ ਵਸਤੂ ਪਈ ਹੋ ਸਤ ਸੰਤੋਖ ਸਤ ਸੰਤੋਖ ਦੇ ਪਾਈ ਹੈ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਉਹੀ ਅੰਮ੍ਰਿਤ ਨਾਮ ਹੈ ਸਤ ਸੰਤੋਖ ਦੀ ਵਿਚਾਰਧਾਰਾ ਹੀ ਅੰਮ੍ਰਿਤ ਨਾਮ ਕਹਿੰਦੇ ਨੇ ਠਾਕੁਰ ਕਾ ਪਾਇਓ ਜਿਸ ਦਾ ਸਭ ਸਾਰਿਆਂ ਨੂੰ ਇਹਦੇ ਗਦਾਰ ਹੋਊਗਾ ਮਤ ਕੋਈ ਹੋਵੇਗਾ ਕੋਈ ਨਹੀਂ ਕੋਈ ਮਤ ਹੋਵੇ ਸਾਰਿਆਂ ਨੂੰ ਉਧਾਰ ਦੇਣ ਵਾਲੀ ਚੀਜ਼ ਹੈ ਸਾਰਿਆਂ ਦੀ ਖੁਰਾਕ ਹੈ ਦਾ ਆਧਾਰ ਹੋ ਜੇ ਕੋ ਖਾਵੇ ਇਹ ਤਾਂ ਖਾਣ ਵਾਲੀ ਚੀਜ਼ ਹੈ ਜੇ ਉਹ ਚੇਤਨ ਗੁਰੂ ਹੋਵੇ ਉਹਨੂੰ ਖਾਓਗੇ ਤੁਸੀਂ ਉਹਨੂੰ ਖਾਣਾ ਇਹ ਤਾਂ ਖਾਣ ਵਾਲੀ ਹੈ ਨਾਲ ਚ ਪਾਈ ਹੋਈ ਜੇ ਕੋ ਖਾਵਾ ਜੇ ਕੋ ਪੁੱਛਿਆ ਤਸਕਾ ਹੋਇਆ ਖਾ ਕੇ ਵੀ ਹਜਮ ਕਰਨਾ ਤਾਂ ਉਧਾਰੂ ਇਹ ਵੀ ਬੜੀ ਜਾਂਦੇ ਨੇ ਉਹ ਵੀ ਬੜੀ ਜਾਂਦੇ ਨੇ ਉਹ ਵੀ ਵੇਚ ਜਾਂਦੇ ਇਹ ਤਾਂ ਮੂਰਖ ਕੌਣ ਹੋਊਗਾ ਹੋਰ ਮੂਰਖ ਕਹੇ ਜਾਂਦੇ ਨੇ ਮੂਰਖਾਂ ਦੇ ਹੋਰ ਸੇ ਬੋਲਦੇ ਨੇ ਮੂਰਖ ਇਹਨਾਂ ਦੇ ਮੂਰਖ ਬਣੇ ਦਾ ਸਬੂਤ ਕੀ ਹੈ ਇਹ ਤੋਂ ਬੜਾ ਕੀ ਸਬੂਤ ਹੋ ਇਹ ਤਾਂ ਥਾਲ ਵਿੱਚ ਵਸਤੂ ਖਾਣ ਵਾਲੀ ਹੈ ਔਰ ਖਾ ਕੇ ਹਜਮ ਕਰਨ ਵਾਲੀ ਹੈ ਨਾਮ ਰਸ ਹੈ ਨਾਮ ਭੋਜਨ ਹੈ ਸੱਚ ਭੋਜਨ ਵੀ ਹੈ ਸੱਚ ਖਾਣਾ ਸੱਚ ਪਹਿਨਣਾ ਸਤ ਸਰੂਪ ਜਿਹੜਾ ਹੈਗਾ ਅੰਤਰਾਤਮਾ ਉਹਦਾ ਭੋਜਨ ਹੈ ਸੱਚ ਉਹ ਸਤ ਸਰੂਪ ਹੈ ਸਰੀਰ ਦਾ ਭੋਜਨ ਨਹੀਂ ਹੈ ਮਨ ਦਾ ਵੀ ਭੋਜਨ ਹੋਈ ਸੀ ਮਨ ਨੇ ਆਪਣਾ ਸਰੀਰ ਵਾਲਾ ਭੋਜਨ ਮੰਨਿਆ ਹੋਇਆ ਆਪਾਂ ਇੱਥੋਂ ਪਿਆ ਹੋਇਆ ਮੰਨ ਲਿਆ ਉਸ ਵਾਸ਼ਨਾ ਸਰੀਰ ਵਾਲੀ ਅੰਦਰ ਪੈਦਾ ਹੋਈ ਸਾਸੈ ਇੱਕ ਨੇ ਹਾਰਿਆ ਸਭ ਕੁਝ ਦੇਵਨ ਹਾਰ ਸਾਥ ਸਾਥ ਸਿਮਰਤ ਰਹੇ ਸਭ ਕੋ ਦਾ ਮਤਲਬ ਕੀ ਹੈ ਉਹ ਮੁਕਤੀ ਵੀ ਦੇ ਦਿੰਦਾ ਛੱਡੋ ਬਾਕੀ ਗੱਲ ਸੰਸਾਰੀ ਪਦਾਰਥ ਦਾ ਦੰਦਾ ਦਿੰਦਾ ਮੁਕਤੀ ਵੀ ਦੇ ਦਿੰਦਾ ਸਭ ਕੁਝ ਮੁਕਤੀ ਨਹੀਂ ਆਈ ਸ਼ਿਵ ਜੀ ਦਾ ਜਵਾਬ ਦੇ ਗਿਆ ਮੁਕਤੀ ਤੋਂ ਜਿਹੜੇ ਭਗਤਾਂ ਨੇ ਸ਼ਿਵ ਜੀ ਤੋਂ ਮੁਕਤੀ ਮੰਗੀ ਹੱਥ ਖੜੇ ਕਰਤੇ ਉਹਨੇ ਵਿਸ਼ਨੂੰ ਨੇ ਹੱਥ ਖੜੇ ਕਰਦੇ ਮੁਕਤੀ ਦਾ ਮੈਂ ਕਹਿੰਦਾ ਮੰਗਦਾ ਮਾਲਾ ਫੇਰਦਾ ਕੋਈ ਨਹੀਂ ਮੁਕਤੀ ਦੇ ਸਕਦਾ ਬਿਨਾਂ ਉਹਦੇ ਸਭ ਕੁਝ ਮੁਕਤੀ ਆ ਗਈ ਨਾ ਮੁਕਤੀ ਦੇ ਕੇ ਦਿਖਾਵੇ ਕੋਈ ਸਭ ਕੁਝ ਦੇਵਣਾ ਜਿਹਨੇ ਜਨਮ ਲਿਆ ਮੁਕਤੀ ਨਹੀਂ ਦੇ ਸਕਦਾ ਕਦੇ ਵੀ ਕੋਈ ਹੋਵੇ ਜੇ ਤੇ ਇਹਦਾ ਆਵੇ ਆਪੇ ਕਹਿ ਰਹੇ ਨੇ ਪੰਜਮ ਪਾਸ਼ਾ ਉਹ ਸਭ ਕੁਝ ਦੇ ਬਣਾਰ ਮੈਂ ਦੇਖੇ ਅਸੀਂ ਕਹਿੰਦੇ ਗੁਰੂ ਸਭ ਕੁਝ ਦੇ ਦਿੰਦੇ ਅਸੀਂ ਕਿੱਥੋਂ ਸੁਣ ਲਿਆ ਹੈ ਗੁਰੂ ਕਹਿੰਦਾ ਵੇ ਮੈਂ ਦਊਂਗਾ ਮੁਕਤੀ ਕਿੱਥੋਂ ਪੜ ਲਿਆ ਕੱਢ ਕੇ ਆਇਆ ਉਹਨਾਂ ਨੇ ਦੁਨੀਆਂ ਨੂੰ ਝੂਠ ਬੋਲਦੇ ਆ ਨਾ ਝੂਠ ਬੋਲਦੇ ਨਹੀਂ ਕੋਈ ਬੜਾ ਬਣਦਾ ਹੁੰਦਾ ਗੁਰੂਆਂ ਨੂੰ ਬੜੇ ਬਣਾਉਣ ਵਾਸਤੇ ਝੂਠ ਬੋਲਦੇ ਆ ਅਸੀਂ ਕਿਉਂ ਝੂਠ ਬੋਲਣ ਦੀ ਸਾਨੂੰ ਲੋੜ ਪਈ ਸਾਨੂੰ ਕੀ ਲੋੜ ਹੈ ਝੂਠ ਬੋਲੀਏ ਝੂਠ ਬੋਲਣਾ ਅਪਰਾਧ ਹੈ ਨਰਕਾਂ 'ਚ ਜਾਣ ਵਾਲਾ ਝੂਠ ਦਾ ਤਾਂ ਹਟਾਇਆ ਗੁਰੂਆਂ ਨੇ ਸੱਚੀ ਬਾਣੀ ਦੇ ਲੜ ਲਾਇਆ ਤਾਂ ਝੂਠ ਨਹੀਂ ਮੰਨ ਲਿਆ ਹੋ ਗਿਆ ਸੀ ਮਹਾ ਝੂਠੇ ਸਭ ਕੁਝ ਝੂਠ ਦੇ ਖੜਾ ਜਿਨੇ ਆਸਾਨ ਬਣਾਏ ਨੇ ਸਭ ਝੂਠ ਦੇ ਖੜਾ 84 ਬੌੜੀਆਂ ਜੀ ਇੱਥੇ ਨਾਮ ਮੁਕਤੀ ਕਿੱਥੇ ਲਿਖਿਆ ਗੁਰਬਾਣੀ ਦੇ ਗੱਲ ਜੋ ਗੁਰਬਾਣੀ ਦੀ ਛੜਾ ਦਿੱਤੀ ਬੇਈਮਾਨਾਂ ਨੇ ਸਿਰ ਗੋਲਕ ਵਾਸਤੇ ਕਿੱਡਾ ਬੜਾ ਅਪਰਾਧ ਹੈ ਗੁਰਬਾਣੀ ਨਾਲ ਤੋੜਨਾ ਬਹੁਤ ਬੜਾ ਅਪਰਾਧ ਹੈ ਇਸ ਤੋਂ ਬੜਾ ਅਪਰਾਧ ਨਹੀਂ ਕੋਈ ਤੋੜ ਰਹੇ ਨੇ ਸਾਡੇ ਇੱਥੇ ਜ਼ਮਾਨਤਾ ਹੋਵੇ ਸਾਡੇ ਹੁਣ ਲੋਕ ਜਾਣ ਫਿਰ ਕੀ ਹੋਈ ਤੁਹਾਨੂੰ ਵੀ ਮਿਲੂ ਤੁਹਾਨੂੰ ਮਿਲਣਗੇ ਨਰਕ ਤੁਹਾਨੂੰ ਕੁਝ ਨਹੀਂ ਮਿਲਣਾ ਬਾਇਆ ਦੀ ਰਹਿ ਜਾਣਾ ਥੋੜੀ ਉਹ ਪਿੱਛੋਂ ਬਦਨਾਮੀ ਜਿਹੜੇ ਇਹ ਜੇ ਪਖੰਡ ਕਰਦੇ ਉਹਨਾਂ ਦੀ ਬਦਨਾਮੀ ਤੋਂ ਬਿਨਾ ਕੁਝ ਨਹੀਂ ਨਰਕਾਂ ਨੂੰ ਜਾਂਦੇ ਰਸੇ ਵੜਦੇ ਨੇ ਵੱਟੀ ਜਾਓ ਇਹਦਾ ਦੱਸਣ ਵਾਲਿਆਂ ਨੇ ਦੱਸ ਦੇਣਾ ਵੀ ਗੱਲ ਆ ਹੈ ਸੱਚੀ ਅਗਲੇ ਨੇ ਬਾਣੀ ਚੋਂ ਪੜ ਲੈਣਾ ਹੁਣੇ ਹੀ ਬਾਜ ਹੋ ਜਾਣਾ ਸਾਰਾ ਸਭ ਕੁਝ ਦੇਵਨ ਹਾਰ ਸਾਹ ਸਾਹ ਸਭ ਕੁਝ ਦੇਵਨ ਹਾਰ ਅੰਦਰੋਂ ਪੈਦਾ ਹੋਣਾ ਅੰਦਰ ਬੈਠਾ ਤੁਹਾਡੇ ਜਿੰਨਾ ਜਦੋਂ ਦੀ ਛਣ ਚ ਨਹੀਂ ਜਾਂਦੇ ਨਾ ਆਪਣੇ ਮੂਲ ਦੀ ਛਣ ਚ ਨਹੀਂ ਜਾਂਦੇ ਉਹਨਾਂ ਜਰ ਕੁਝ ਵੀ ਨਹੀਂ ਮਿਲਦਾ ਸੰਸਾਰੀ ਵਸਤੂਆਂ ਤਾਂ ਮਿਲ ਜਾਣਗੀਆਂ ਮੁਕਤੀ ਨਹੀਂ ਮਿਲਦੀ ਸੋ ਖੜਾ ਨਹੀਂ ਮਿਲਦਾ ਜੋ ਲੈਣਾ ਹੈ ਉਹ ਨਹੀਂ ਮਿਲਦਾ ਜਿਹੜੀ ਚੀਜ਼ ਦੀ ਲੋੜ ਹੈ ਉਹ ਨਹੀਂ ਮਿਲਦੀ ਉਹ ਮਿਲੂ ਜਿਹੜਾ ਛੱਡ ਜਾਣਾ ਸਭ ਕੁਝ ਉਹ ਵੀ ਵੈਸੇ ਪਰਮੇਸ਼ਰ ਦੀ ਕਿਰਪਾ ਨਾਲ ਮਿਲਦਾ ਵੈਸੇ ਤਾਂ ਉਹ ਵੀ ਪਰ ਉਹਦਾ ਜੇ ਕਿਸੇ ਪਾਸੇ ਚੱਲਦਾ ਰਹੇ ਉਹ ਤਾਂ ਮਿਲਦਾ ਹੀ ਰਹਿਣਾ ਉਹਦਾ ਔਰ ਆਮੇ ਜੇ ਵਿਰੋਧੀ ਖੜਾ ਸੀ ਦਸਮ ਪਾਸ਼ਾ ਦੇ ਉਹਨੇ ਕਮਾਇਆ ਥੋੜੀ ਸੀ ਗੁਰੂ ਘਰ ਥੋੜੀ ਮਾਇਆ ਸੀ ਰੰਗਦੇਵ ਕੋਲ ਤੁਸੀਂ ਕਹਿੰਦਾ ਗੁਰੂ ਘਰ ਦਾ ਨੂੰ ਮਾਇਆ ਦਿੰਦਾ ਰੰਗਦੇਵ ਕੋਲ ਕਿੱਥੋਂ ਆਈ ਸੀ ਉਹਦਾ ਵਿਰੋਧੀ ਖੜਾ ਸੀ ਵਜੀਦੇ ਕੋਲ ਕਿੱਥੋਂ ਆਈ ਸੀ ਮੁਸਲਮਾਨਾਂ ਕੋਲ ਜ਼ਿਆਦਾ ਸੀ ਮਾਇਆ ਹਿੰਦੂਆਂ ਕੋਲ ਪਤਾ ਨਹੀਂ ਸੁੱਤੇ ਪਏ ਨੇ ਮਾਇਆ ਦੇ ਇਸ ਗੱਲ ਨਾਲ ਕੀ ਸੰਬੰਧ ਹੈ ਉਹ ਗੁਰੂ ਘਰ ਦੇ ਵਿੱਚ ਤਾਂ ਆਪ ਚੱਕੀ ਪੀ ਕੇ ਪੰਜ ਪਾਜ ਆਟਾ ਰੋਟੀ ਪਕਾਉਂਦੇ ਰਹਿੰਦੇ ਉਹਨਾਂ ਕੋ ਪੈਸੇ ਘਟਦੇ ਉਹ ਮਾਇਆ ਤਾਂ ਹੁੰਦੀ ਹੋਈ ਮੁਖਾ ਕੋੜਾ ਜਾਂਦਾ ਜਿਹਨੇ ਸੰਸਾਰ ਦਾ ਰਾਜੇ ਨਹੀਂ ਲੈਣਾ ਤੇ ਮਾਇਆ ਦਾ ਸੰਬੰਧ ਹੈ ਮਾਇਆ ਨਾਲ ਸੰਬੰਧ ਜੋੜ ਕੇ ਤਾਂ ਇੱਥੇ ਫਸਣ ਵਾਲੀ ਗੱਲ ਹੈ ਮਾਇਆ ਦਾ ਗਾਹ ਤੁਰ ਨਹੀਂ ਦਿੰਦੀ ਰਾਹ ਰੋਕਣ ਵਾਲੀ ਚੀਜ਼ ਹੈ ਮਾਇਆ ਇਹਨੂੰ ਤਾਂ ਮਨੋਂ ਦੇ ਨੇ ਮਨੋਂ ਤਿਆਗ ਕੇ ਮਨੋਂ ਦਾ ਮਤਲਬ ਤਿਆਗਣ ਦਾ ਪਖੰਡ ਦਾ ਕਰਨਾ ਨਹੀਂ ਸਰੀਰ ਮਾਇਆ ਦਾ ਸਰੀਰ ਨੂੰ ਮਾਇਆ ਚਾਹੀਦੀ ਹੈ ਜਿਹੜਾ ਪਰਮੇਸ਼ਰ ਦਿੰਦਾ ਉਹ ਤੋਂ ਇਨਕਾਰੀ ਵੀ ਨਹੀਂ ਹੋਣਾ ਫਿਰ ਵੀ ਪਾੜੇ ਤੋਂ ਹੁਕਮ ਤੋਂ ਇਨਕਾਰੀ ਹੋਣੇ ਜੇ ਮਾਤਾ ਬੁੱਧ ਰਾਜ ਛੱਡ ਕੇ ਚਲਿਆ ਗਿਆ ਘਰੇ ਆਉਣਾ ਪਿਆ ਫਿਰ ਵੀ ਹੁਕਮ ਦਾ ਵਿਰੋਧ ਕੀਤਾ ਸੀ ਉਹਨੇ ਬਾਹਰੋਂ ਕੁਝ ਨਹੀਂ ਮਿਲਿਆ ਘਰ ਉੱਥੇ ਆਉਣਾ ਪਿਆ ਕੋਈ ਗਿਆਨ ਮਾਨਵਾ ਬੁੱਧ ਨੂੰ ਹੋਇਆ ਹੋਵੇ ਗੱਲ ਗਲਤ ਹੈ ਜੋ ਕੁਝ ਮਾਨਵਾ ਬੁੱਧ ਨੇ ਲਿਖਿਆ ਉਹ ਕੋਈ ਨਵਾਂ ਨਹੀਂ ਸਾਰਾ ਹੀ ਪਹਿਲਾਂ ਗ੍ਰੰਥਾਂ 'ਚ ਲਿਖਿਆ ਹੋਇਆ ਉਹ ਗ੍ਰੰਥ ਪੜ੍ਹ ਲੈ ਉਹੀ ਗੱਲ ਲਿਖੀ ਜੋ ਕੁਝ ਬਾਹਰ ਲਿਖਿਆ ਹੋਇਆ ਹੈ ਵੇਦ ਵਿੱਚ ਉਹ ਤੋਂ ਇਲਾਵਾ ਇੱਕ ਲਫ਼ਜ਼ ਕੋਈ ਦੱਸਿਆ ਮੈਂ ਫालतू ਦੱਸਿਆ ਉਹਨਾਂ ਦਾ ਨਾਲੇ ਸੰਸਾਰੀ ਸੁਖਾਂ ਦੀ ਗੱਲ ਕੀਤੀ ਹੈ ਮਾਨੋ ਬੁੱਧ ਨੇ ਤਾਂ ਸੰਸਾਰੀ ਸੁੱਖ ਕਿਵੇਂ ਮਿਲਣਗੇ ਕਿਸੇ ਸੰਸਾਰਕ ਦੁਖੀ ਆਦਮੀ ਨੂੰ ਦੇਖ ਕੇ ਉਹਦਾ ਦੁੱਖ ਘਰ ਛੱਡਦਾ ਇਹਦਾ ਮਤਲਬ ਦੁੱਖ ਨੂੰ दारू ਨਹੀਂ ਮੰਨਦਾ ਸੁੱਖ ਨੂੰ ਰੋਗ ਨਹੀਂ ਮੰਨਦਾ ਗੁਰਮਤਿ ਵਿਰੋਧੀ ਖੜਾ ਇਸੇ ਕਰਕੇ ਪਰਮੇਸ਼ਰ ਦਾ ਨੂੰ ਦਰਸ਼ਨ ਨਹੀਂ ਹੋਇਆ ਮਾਲਵਾ ਬੁੱਧ ਨੂੰ ਜਦ ਕੋ ਰੱਬ ਹੋਇਦਾ ਨਾ ਮੇਰਾ ਬਾਇਆ ਨਹੀਂ ਆ ਚੁੱਪ ਕਰ ਜਾਂਦਾ ਦਰਸ਼ਨ ਤਾਂ ਹੋਣਾ ਹੀ ਨਹੀਂ ਸੀ ਉਹ ਦਰਸ਼ਨ ਕਿਵੇਂ ਹੋ ਜਾਂਦਾ दारू ਸੁਖ ਰੋਗ ਮਨੇ ਹੀ ਨਹੀਂ ਉਹਨੇ ਉਹਦਾ ਸੰਸਾਰੀ ਦੁੱਖ ਨੂੰ ਬਹੁਤ ਬੁਰਾ ਪਾਪ ਸਮਝਦਾ ਸੀ ਵੀ ਇਹ ਪਾਪੀ ਹੈ ਬ੍ਰਤੀ ਹੈ ਕੋਈ ਦੁਖੀ ਨਹੀਂ ਹੋਣਾ ਚਾਹੀਦਾ ਉਹ ਤਾਂ ਹੁਕਮ ਦੇ ਵਿਰੋਧ 'ਚ ਖੜਾ ਹੈ ਜਿਹਨੇ ਦੁਖੀ ਪੈਦਾ ਕੀਤੇ ਨੇ ਉਹ ਤਾਂ ਫਿਰ ਅਪਰਾਧੀ ਹੋਇਆ ਪਰਮੇਸ਼ਰ ਤਾਂ ਅਪਰਾਧੀ ਹੋਇਆ ਉਹਦੀ ਨਿਗਾਹ 'ਚ ਜੇ ਪਰਮੇਸ਼ਰ ਦੀ ਜਗ੍ਹਾ ਇਹਨੂੰ ਲਾ ਲਈਏ ਤਾਂ ਕਿਸੇ ਨੂੰ ਦੁਖੀ ਦੇਖਣੇ ਨਹੀਂ ਚਾਹੁੰਦਾ ਜਿਹੜਾ ਆਦਮੀ ਕਿਸੇ ਨੂੰ ਦੁਖੀ ਦੁਖੀ ਦੇਖਣਾ ਨਹੀਂ ਚਾਹੁੰਦਾ ਉਹ ਵੀ ਗਿਆਨਵਾਨ ਨਹੀਂ ਹੈ ਗਿਆਨਵਾਨ ਨਹੀਂ ਹੈ ਉਹ ਜੀ ਦੇ ਦਿਆ ਨਹੀਂ ਜਾਣਦਾ ਕੀ ਹੁੰਦੀ ਹੈ ਦਇਆ ਜਾਣੇ ਜੀ ਕੀ ਕੁਝ ਪੁਨਰਦਾਨ ਕਰੇ ਉਹ ਨਹੀਂ ਜਾਣਦਾ ਜਿਹਨੇ ਜੀ ਦੀ ਦਇਆ ਨਹੀਂ ਜਾਣੀ ਉਹ ਜਾਤ ਵਾਲੀ ਦਇਆ ਜਾਣਦਾ ਦੁੱਖ ਤਾਂ ਸਰੀਰਕ ਹੁੰਦੇ ਨੇ ਮਾਇਆ ਦੇ ਸਰੀਰ ਕੇ ਸੁਖ ਹੁੰਦੇ ਨੇ ਦੁੱਖ ਸੁਖ ਨੂੰ ਸਮ ਕਰਕੇ ਨਹੀਂ ਜਾਣ ਸਕਦਾ ਉਹ ਜਿਹਨੇ ਦੁੱਖ ਸੁਖ ਨੂੰ ਸਮ ਕਰਕੇ ਜਾਣਿਆ ਉਹ ਸੰਸਾਰ ਤੋਂ ਪਰੇ ਗਿਆ ਜੇ ਸਭ ਕਰਕੇ ਜਾਣਦਾ ਬੁੱਧ ਕਿਉਂ ਹਰ ਛੱਡ ਕੇ ਜਾਂਦਾ ਇਹ ਸੰਸਾਰ ਤਾਂ ਪਰਮੇਸ਼ਰ ਦਾ ਬਣਾਇਆ ਤੂੰ ਇਹਨੂੰ ਕਿਵੇਂ ਪੜ ਲੇਗਾ ਫਿਰ ਪੜਦੇ ਨਾ ਸਰ ਸੰਸਾਰ ਦਾ ਸੁੱਖ ਉਹਨੂੰ ਅਕਲ ਆ ਗਈ ਵੀ ਸੰਸਾਰ ਦਾ ਸੁੱਖ ਘਰ ਰਹਿ ਕੇ ਹੀ ਹੈ ਆਪ ਬਾਹਰ ਜਾ ਕੇ ਦੁਖੀ ਰਹੋ ਕਹਿਣ ਦਾ ਮਤਲਬ ਇਹ ਸੀ ਉਹ ਸਮਝਦਾ ਸੀ ਸ਼ਾਇਦ ਤਪੱਸਿਆ ਕਰਨ ਦੇ ਵਿੱਚ ਬਾਹਰ ਜਾਣ ਦੇ ਸੁੱਖ ਹੈ ਸਗੋਂ ਦੁਖੀ ਹੋ ਗਿਆ ਘਰ ਛੱਡ ਕੇ ਮੁੜ ਕੇ ਆ ਗਿਆ ਵੀ ਸੁਖ ਭਾਈ ਕਰ ਰਹਿ ਗਿਆ ਮੈਂ ਗਲਤੀ ਕੀਤੀ ਜਾ ਕੇ ਆਪਣੀ ਗਲਤੀ ਮੰਨ ਲਈ ਭਾਈ ਨਹੀਂ ਯਾਰ ਹੋਇਆ ਉਹਨੂੰ ਨਹੀਂ ਹੋਇਆ ਜਿਹੜਾ ਪਹਿਲਾ ਭਲੇਖਾ ਸੀ ਉਹੀ ਨਿਕਲਿਆ ਹੋਰ ਕੀ ਗਿਆਨ ਵਾਲਾ ਸੀ ਕਿਹੜੀ ਉਹਨੇ ਲਿਖਿਆ ਸੰਸਾਰੀ ਗੱਲ ਹੈ ਉਹਦੇ ਕੋਲ ਹੈ ਇੱਕ ਨੇ ਹਾਰਿਆ ਸਭ ਕੁਝ ਦੇਵਨ ਹਾਰ ਸਾਥ ਸਾਥ ਸਿਮਰਤ ਰਹਿਣ ਨਾਨਕ ਦਰਸ ਆਧਾਰ ਸਾਰ ਸਾਰ ਸਿਮਰਨ ਹੈ ਜਦ ਨਿਹਾਲ ਲੈਂਦਾ ਉਹ ਤੋਂ ਬਾਅਦ ਸਾਰ ਸਾਰ ਸਿਮਰਨ ਸ਼ੁਰੂ ਹੁੰਦਾ ਸਿਮਰਨ ਦਾ ਪਹਿਲਾਂ ਵੀ ਹੋ ਜਾਂਦਾ ਜਦ ਨਾਮ ਦੀ ਭੁੱਖ ਜਾਗਦੀ ਹੈ ਪਰ ਉਹ ਸਾਰ ਸਾਰ ਨਹੀਂ ਹੈ ਸਾਥ ਸਾਥ ਨਹੀਂ ਫਿਰ ਨਿਹਾਰੇ ਦੇ ਬਾਅਦ ਸਾਰ ਸਾਰ ਹੋ ਜਾਂਦਾ ਪਹਿਲਾ ਫਰਕ ਹੁੰਦਾ ਨਾਨਕ ਦਰਸ਼ ਆਧਾਰ ਨਾਨਕ ਦਰਸ਼ ਆਧਾਰ ਨਾਨਕ ਦਰਸ਼ ਆਧਾਰ ਦਰਸ਼ਨ ਹੀ ਆਧਾਰ ਹੈ ਜੋ ਦੇਖ ਰਿਹਾ ਹੈ ਉਹਦੇ ਤੇ ਟਿਕਿਆ ਹੋਇਆ ਸੁਰਤ ਸ਼ਬਦ ਤੇ ਟਿਕੀ ਹੋਈ ਜੋ ਸੁਰਤ ਸ਼ਬਦ ਨਾਲ ਜੁੜੀ ਹੈ ਉਹੀ ਉਹਦੀ ਟੇਕ ਬਣ ਗਈ ਆਧਾਰ ਮਾਇਆ ਨਹੀਂ ਰਹੀ ਆਧਾਰ ਸ਼ਰੀਰ ਨਹੀਂ ਰਿਹਾ ਆਧਾਰ ਸੰਸਾਰ ਨਹੀਂ ਰਿਹਾ ਦਾ ਹੁਕਮ ਹੋ ਗਿਆ ਗੁਰਕੇ ਪਾਣਾ ਲਾਰ ਹੋ ਗਿਆ ਗੁਰਕੇ ਪਾਣੇ ਜੇ ਚੱਲੇ ਭਾਈ ਵਿੱਚ ਬਹੁਤ ਇਕੱਠਾ ਹੈ ਗੁਰਕਾ ਪਾਣਾ ਹੀ ਬਹੁਤ ਬਣ ਗਿਆ ਉਹਦੇ ਵਾਸਤੇ ਆਧਾਰ ਬਣ ਗਿਆ ਉਹ ਪਾਪਸਾਗਰ ਕੇ ਆਧਾਰ ਬਣ ਗਿਆ ਉਹ ਕੇ ਡੁੱਬਦਾ ਹੀ ਨਹੀਂ ਉਹ ਸਾਗਰ ਵਿੱਚ ਆਧਾਰ ਕਿਹਨੂੰ ਬਣਾਉਣਾ ਹੈ ਪਹਿਲਾ ਕਰ ਆਧਾਰ ਹੈ ਜੇ ਮਾਇਆ ਦਾ ਆਧਾਰ ਹੈ ਭਵ ਸਾਗਰ ਆਧਾਰ ਹੈ ਜੇ ਪਾਣੀ ਦਾ ਆਧਾਰ ਹੈ ਸਰੀਰ ਪਾਣੀ ਦਾ ਬੁਲਬੁਲ ਹੈ ਸਰੀਰ ਕੀ ਹੈ ਜਲ ਤੇ ਤੇਰੇ ਭਵਣਾ ਸਾਜੇ ਜੇ ਸਰੀਰ ਆਧਾਰ ਹੈ ਪਾਣੀ ਆਧਾਰ ਹੈ ਜੇ ਪਾਣੀ ਆਧਾਰ ਹੈ ਤਾਂ ਸਾਗਰ ਆਧਾਰ ਹੈ ਜੇ ਪਾਣੀ ਦੇ ਟਿਕਿਆ ਹੋਇਆ ਤਾਂ ਸਮੁੰਦਰ ਤੇ ਟਿਕਿਆ ਹੋਇਆ ਹੋਰ ਕਾਹ ਟਿਕਿਆ ਹੋਇਆ ਬੋਹਤ ਤੇ ਨਹੀਂ ਹੈ ਬੋਹਤ ਤੇ ਨਹੀਂ ਹੈ ਬੋਹਤ ਦਾ ਪਾਣੀ ਛੱਡ ਕੇ ਹੋਊਗਾ ਜਾਂ ਜਹਾਜ਼ ਦਾ ਆਧਾਰ ਹੋਵੇ ਪਾਣੀ 'ਚ ਨਹੀਂ ਰਹਿਣਾ ਜੇ ਪਾਣੀ ਦਾ ਜਹਾਜ਼ ਨਹੀਂ ਹੈ ਸਰੀਰ ਛੱਡੇ ਤੋਂ ਬਿਨਾ ਜਿਉਂਦੇ ਹੀ ਸਰੀਰ ਛੱਡੇ ਤੋਂ ਬਿਨਾ ਆਧਾਰ ਤੋਂ ਜੂ ਐ ਨਾ ਜਿਉਂਦੇ ਹੀ ਆਧਾਰ ਬਦਲ ਗਿਆ ਸੁਰਤ ਸ਼ਬਦ ਵਿੱਚ ਚਲੀ ਗਈ ਹੁਣ ਪਹਿਲਾਂ ਧਿਆਨ ਸਰੀਰ ਤੇ ਹੁੰਦਾ ਫਿਰ ਸ਼ਬਦ ਚਲੇ ਗਈ ਸਰੀਰ ਤੇ ਧਿਆਨ ਨਹੀਂ ਜਿਹੜੀ ਚੀਜ਼ ਧਿਆਨ ਨਹੀਂ ਹੁੰਦਾ ਕੋਲੋਂ ਚੱਕ ਕੇ ਕੋਈ ਲੈ ਜਾ ਪਤਾ ਨਹੀਂ ਲੱਗਦਾ ਸਾਡੇ ਕੋਲੋਂ ਹੀ ਕਈ ਵਾਰ ਕੋਈ ਚੀਜ਼ ਲੈ ਜਾਂਦਾ ਧਿਆਨ ਨਹੀਂ ਕੌਣ ਲੈ ਕੇ ਕਹਿੰਦਾ ਵੀ ਪਤਾ ਨਹੀਂ ਧਿਆਨ ਨਹੀਂ ਰਿਹਾ ਉਹ ਜਸਵਿੰਦਰ ਦੀ ਜੁੱਤੀ ਲੈ ਗਿਆ ਸੀ ਉੱਥੇ ਚੱਕ ਕੇ ਉੱਤੇ ਬੈਠਿਆ ਥੱਲੇ ਬੈਂਚ ਤੇ ਜੁੱਤੀਆਂ ਮੁੰਡਾ ਥੱਲੇ ਦੀ ਪਿਛੇ ਦੀ ਵੜ ਕੇ ਲੈ ਗਿਆ ਸੀ ਜਾਬੀ ਸਟੇਸ਼ਨ ਤੋਂ ਇਹ ਲਖਨਊ ਗਏ ਸੀ ਆਪਾਂ ਲੈ ਗਿਆ ਸੀ ਨਾ ਕਿਉਂਕਿ ਧਿਆਨ ਨਹੀਂ ਸੀ ਚਾਰੇ ਪਾਸੇ ਬੈਠੇ ਹੈ ਨਹੀਂ ਆ ਵੀ ਮੂਰੇ ਦਿੰਦੀ ਨਹੀਂ ਜੁੱਤੀ ਧਿਆਨ ਨਹੀਂ ਹੈ ਉਹਨੇ ਸਾਡਾ ਦੇਖ ਲਿਆ ਵੀ ਇਹਨਾਂ ਦਾ ਧਿਆਨ ਕਿਤੇ ਉਹ ਥੱਲੇ ਦੀ ਬੈਂਚ ਤੇ ਵੜਿਆ ਜੁੱਤੀ ਲੈ ਗਿਆ ਜਦ ਪਾਉਣ ਲੱਗੇ ਜਾਂ ਧਿਆਨ ਗਿਆ ਜੁੱਤੀ ਹੈ ਨਹੀਂ ਬੈਠਿਆ ਨੇ ਗੱਲਾਂ ਕਰਦਾ ਤੇ ਲੈ ਗਿਆ ਧਿਆਨ ਦੀ ਗੱਲ ਹੈ ਸਰੀਰ ਜਾਂ ਧਿਆਨ ਨਹੀਂ ਸਰੀਰ ਤੇ ਸਰੀਰ ਨੂੰ ਜਾਂ ਜਮ ਲੈ ਜਾਂਦਾ ਪਤਾ ਹੀ ਨਹੀਂ ਲੱਗਦਾ ਧਿਆਨ ਨਹੀਂ ਸਾਡਾ ਧਿਆਨ ਸਰੀਰ 'ਚ ਤਾਂ ਜਾਂ ਸਰੀਰ ਨੂੰ ਖਤਰਾ ਹੁੰਦਾ ਜਦੋਂ ਕੰਮਾਂ ਲੱਗ ਜਾਂਦਾ ਜੋ ਧਿਆਨ ਨਹੀਂ ਸਰੀਰ 'ਚ ਕਬੀਰ ਇਹ ਮਿਸਾਲ ਦੇ ਰਿਹਾ ਜਦੋਂ ਮਿਰਗ ਦਾ ਧਿਆਨ ਨਾਲ ਵਿੱਚ ਉਹ ਹੁੰਦਾ ਹੈ ਜੇ ਉਸ ਵੇਲੇ ਮਿਰਗ ਨੂੰ ਮਾਰ ਦਈਏ ਧਿਆਨ ਉਹਦਾ ਨਾਚ ਜਾਂਦਾ ਬਸ ਉੱਥੇ ਉਦੋਂ ਸਰੀਰ ਤੋਂ ਪਰੇ ਹੁੰਦਾ ਜੁੜਿਆ ਤਾਂ ਦੇ ਰਿਹਾ ਉਸ ਅਗਰ ਮਿਰਗ ਦੀ ਤਾਂ ਗੱਲ ਕਰ ਰਿਹਾ ਨਾ ਇੰਨਾ ਮਿਰਗ ਮਤਲਬ ਹੈ ਧਿਆਨ ਉਹਦਾ ਲੋਦ ਵਿੱਚ ਲਿਆ ਜਾਂਦਾ ਕਿ ਉਹਨੂੰ ਚਾਹੇ ਕੰਨ ਤੇ ਫੜ ਲੈ ਜਾਵੇ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਕੋਲ ਬੰਦਾ ਆ ਧਿਆਨ ਦੀ ਗੱਲ ਇਸ ਕਰਕੇ ਗਿਆਨ ਦੇ ਬਿਨਾ ਧਿਆਨ ਨਹੀਂ ਨਿਹਾਰੇ ਦੇ ਬਿਨਾ ਧਿਆਨ ਨਹੀਂ ਜੁੜਨਾ ਧਿਆਨ ਦਾ ਉਹਦਾ ਦੇਖ ਲੈਣਾ ਦਰਸ਼ਨ ਤੋਂ ਬਿਨਾ ਧਿਆਨ ਨਹੀਂ ਲੱਗਦਾ ਦਰਸ਼ਨ ਪਹਿਲਾਂ ਧਿਆਨ ਬਾਅਦ ਚ ਜਿਹੜੇ ਪਹਿਲਾਂ ਹੁਣ ਧਿਆਨ ਲਾਉਂਦੇ ਨੇ ਜੋਗੀ ਕਿਹਦਾ ਲਾਉਂਦੇ ਨੇ ਦਰਸ਼ਨ ਕਰਨ ਵਾਸਤੇ ਧਿਆਨ ਲਾਉਂਦੇ ਨੇ ਵਾਹ ਵਾਹ ਵਾਹ ਇਸੇ ਕਰਕੇ ਪ੍ਰਾਪਤੀ ਨਹੀਂ ਜੋਗੀਆਂ ਨੂੰ ਕੋਈ ਹੋ ਰਹੀ ਦਰਸ਼ਨ ਕਰਨ ਵਾਸਤੇ ਧਿਆਨ ਨਹੀਂ ਲੱਗਦਾ ਦਰਸ਼ਨ ਕਰਨ ਵਾਸਤੇ ਧਿਆਨ ਲੱਗ ਸਕਦਾ ਹੈ ਪਰ ਜੀ ਦਾ ਦਰਸ਼ਨ ਕਰਨਾ ਜੇ ਉਹਦੇ ਬਾਰੇ ਗਿਆਨ ਹੋਵੇ ਗਿਆਨ ਜੋ ਜੋਗੀ ਇਹਨੂੰ ਹੈ ਨਹੀਂ ਕੀ ਹੈ ਗੁਰਬਾਣੀ ਉਹਦਾ ਗਿਆਨ ਕਰਾ ਰਹੀ ਹੈ ਗਿਆਨ ਕਰਾਉਂਦੇ ਕਰਾਉਂਦੇ ਧਿਆਨ ਉਧਰ ਟਿਕ ਰਿਹਾ ਹੈ ਗਿਆਨ ਕਰਾਉਂਦੇ ਕਿੱਥੇ ਹੈ ਕੀ ਚੀਜ਼ ਕਿਹੜੀ ਚੀਜ਼ ਕਿੱਥੇ ਹੈ ਕਿਵੇਂ ਉਹ ਕਿੱਥੇ ਦੱਸਦੇ ਦੱਸਦੇ ਧਿਆਨ ਜਾ ਉੱਥੇ ਟਿਕ ਗਿਆ ਉਦੋਂ ਹੀ ਪ੍ਰਗਟ ਹੋਇਆ ਧਿਆਨ ਟਿਕੇ ਤੋਂ ਟਿਕਿਆ ਰਹਿੰਦਾ ਹੈ ਜਦ ਸਤ ਸੰਤੋਖ ਦੀ ਅਵਸਥਾ ਦੇ ਵਿੱਚ ਧਿਆਨ ਟਿਕਦਾ ਹੈ ਇਹ ਸਤ ਸੰਤੋਖ ਦਾ ਹੀ ਗਿਆਨ ਹੈ ਗੁਰਬਾਣੀ ਉਦੋਂ ਬਾਹਰ ਦਾ ਗਿਆਨ ਸਤ ਸੰਤੋਖ ਵਿਚਾਰੋ ਹੈ ਸਤ ਸੰਤੋਖ ਤੱਕ ਦਾ ਗਿਆਨ ਹੈ ਐਸਾ ਸੰਤੋਖ ਹੈ ਜਿਹੜਾ ਮਾਇਆ ਜਿਹਨੂੰ ਹਰਾ ਨਹੀਂ ਸਕਦੀ ਕਿਸੇ ਵੀ ਮਾਇਆ ਦੇ ਕਿਆ ਕਿਸੇ ਵੀ ਲੋਭ ਦੇ ਝੌਂਕੇ ਨਾਲ ਇਹ ਡੋਲਦਾ ਨਹੀਂ ਸੀ ਸਤ ਸੰਤੋਖ ਨੂੰ ਕਹਿੰਦੇ ਪੱਕਾ ਸੰਤੋਖ ਹੈ ਪੱਕਾ ਬਿਲਕੁਲ ਸੱਚਾ ਸੰਤੋਖ ਹੈ ਝੂਠਾ ਸੰਤੋਖ ਨਹੀਂ ਐ ਜਿਹੜੇ ਸੰਤ ਨੇ ਸੰਤੋਖੀ ਆਪਣੇ ਆਪ ਨੂੰ ਯਾਰ ਕਰਦੇ ਨੇ ਝੂਠਾ ਸੰਤੋਖ ਗੁਰਬਾਣੀ ਦੀ ਸੋਚੀ ਬਿਨਾ ਸੱਚਾ ਸੰਤੋਖ ਹੋਈ ਨਹੀਂ ਸਕਦਾ ਮਨੋ ਤਿਆਗੇ ਤੇ ਬਿਨਾ ਬਾਣੀ ਮਨੋ ਤਿਆਗੇ ਤੇ ਬਿਨਾ ਅਗਲਾ ਛੱਡਦੀ ਹੋਈ ਨਹੀਂ ਮਨੋ ਤਿਆਗਣਾ ਸੱਚਾ ਸੰਤੋਖ ਹੈ ਤਿਆਗਣ ਦੁਨੀਆ ਨੂੰ ਦਿਖਾਉਣ ਵਾਸਤੇ ਤਿਆਗਣਾ ਝੂਠਾ ਸੰਤੋਖ ਜੋ ਜੋਗੀ ਦੁਨੀਆ ਨੂੰ ਦਿਖਾਉਣ ਵਾਸਤੇ ਚੱਲ ਫਿਰ ਮੰਗਣ ਕੀ ਜਾਂਦੇ ਨੇ ਪਿੱਛਾ ਕੀ ਲੈਣ ਜਾਂਦੇ ਨੇ ਜੇ ਸੰਤੋਖ ਹੈ ਫਿਰ ਪਿੱਛਾ ਕਾਹਦੇ ਲੈਣ ਜਾਂਦੇ ਨੇ ਮੰਗਣ ਦਾ ਫਿਰ ਕੀ ਮਤਲਬ ਰਹਿ ਗਿਆ ਜਿਸ ਆਪੇ ਦਊਗਾ ਬੈਠੇ ਰਹੋ ਹੋਵੇ ਇਹ ਤੁਹਾਨੂੰ ਇੰਨਾ ਹੀ ਪੱਕਾ ਹੈ ਵੀ ਜਿਹਨੇ ਦੇਣਾ ਆਪੇ ਦਊਗਾ ਫਿਰ ਬੈਠੇ ਰਹੋ ਤੇ ਆਪੇ ਦਊ ਜਾਂ ਫਿਰ ਕਰਕੇ ਖਾਓ ਉਹ ਇਹ ਜਿਹਾ ਸੰਤੋਖ ਨਹੀਂ ਸੀ ਗਿਆਨ ਵਾਲਾ ਸੰਤੋਖ ਨਹੀਂ ਸੀ ਅਗਿਆਨਤਾ ਤੋਂ ਪਹਿਲਾਂ ਹੋਇਆ ਸੰਤੋਖ ਔੜੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋੜਨ ਆਵੀ ਅਗਰ ਕਿਹਾ ਸੀ ਮੁੰਡਾ ਸੰਤੋਖ ਸੰਤੋਖ ਦੇ ਮੁੰਦਰਾਂ ਦਾ ਪਾਲੀਆਂ ਮੁੰਦਰਾਂ ਕੰਨਾਂ 'ਚ ਅੰਦਰਲੇ ਸਰੀ ਮਨ ਨੂੰ ਬਾਹ ਮੁੰਦਰਾਂ ਤੋਂ ਇੱਕ ਸੰਤੋਖ ਦੀ ਕੋਈ ਪਾਲਾ ਮੁੰਦਰਾ ਦੇ ਦਾ ਸਰੀਰ ਨੂੰ ਜਾਂਦੇ ਨੇ ਦੋ ਸੰਤੋਖ ਦੀ ਮੁੰਦਰਾ ਉਹਨੂੰ ਪਾ ਸੰਤੋਖ ਦੇ ਦਾਇਰੇ 'ਚ ਬੰਦ ਕਰ ਮਨ ਨੂੰ ਨਹੀਂ ਜਾਣਾ ਹੁੰਦਾ ਸਰਮਪਦ ਝੋੜੀ ਜਾਂ ਫਿਰ ਆਪਣੀ ਮਿਹਨਤ ਕਰ ਜੋ ਦਊਗਾ ਖਾਲੀ ਇੱਛਾ ਨਾ ਕਰ ਕਿ ਫਾਇਦਾ ਕੀ ਹੋਊਗਾ ਕੀ ਮਿਲੂਗਾ ਸਰਮ ਦੁਨੀਆ ਕਰਦੀ ਹੈ ਜਿਨ੍ਹਾਂ ਨੇ ਮੰਗਣ ਜਾਣਨਾ ਉਹ ਸ਼ਰਮ ਕਰਦੇ ਨੇ ਆਪਣੀ ਮਿਹਨਤ ਕਰਦੇ ਨੇ ਫਿਰ ਨਾਲ ਤਾਂ ਫਿਰ ਉਹ ਚੰਗੇ ਨੇ ਜਿਹੜੀ ਚੀਜ਼ ਦੀ ਮਿਹਨਤ ਕਰਦੇ ਨੇ ਉਹਨਾਂ ਨੂੰ ਹੈ ਨਾ ਸਹੀ ਨਾ ਤੇਰੇ ਕੋ ਮਾਇਆ ਮਿਲੀ ਨਾ ਆਰਾਮ ਦੋਵੇਂ ਗਏ ਤੇਰੇ ਮਾਇਆ ਮੰਗਣ ਜਾਂਦਾ ਆਰਾਮ ਤੇਰੇ ਕੋ ਜੋ ਹੈ ਨਹੀਂ ਕੀ ਨਿਕਲਿਆ ਜੋਗੀਆਂ ਕੋਲੋਂ ਕੁਝ ਵੀ ਨਹੀਂ ਨਿਕਲਿਆ ਜੇ ਗੁਰੂ ਨਾਨਕ ਨਾਲ ਗੱਲ ਹੋਈ ਕੀ ਨਿਕਲਿਆ ਕੁਝ ਵੀ ਨਹੀਂ ਨਿਕਲਿਆ ਨਾ ਮਾਇਆ ਨਾ ਰਾਮ ਕਿਉਂ ਜਦ ਸਮਾਧੀ ਲਾ ਰਿਹਾ ਦੋਦਾ ਜਲਾ ਰਿਹਾ ਕਬੀਰ ਵਾਲਾ ਫੇਰ ਰਿਹਾ ਦੋਦਾ ਫੇਰ ਰਿਹਾ ਕਿ ਨਹੀਂ ਮਿਰਜੂ ਕਿ ਨਹੀਂ ਮਿਰਜੂ ਮਿਲਣਾ ਕੀ ਸੀ ਉੱਥੇ ਰੋਜੇ ਮਿਲਦਾ ਹੀ ਨਹੀਂ ਸੀ ਕੁਝ ਜਿਹੜੇ ਚੀਜ਼ ਦੇ ਵਿੱਚ ਦੋਦਾ ਨਹੀਂ ਜਾ ਰਹੀ ਉੱਥੇ ਰੋਗ ਵਿਆਪਦੇ ਰਹਿੰਦੇ ਨੇ ਉੱਥੇ ਸਮਾਂ ਮਨ ਡਿਸਟਰਬ ਹੁੰਦਾ ਰਹਿੰਦਾ ਹੈ ਉੱਥੇ ਮਨ ਉਪਾਦੀ ਕਰਦਾ ਰਹਿੰਦਾ ਹੈ ਉੱਥੇ ਮਨ ਦੇ ਵਿੱਚ ਹਿਲਜੁਲ ਬਣੀ ਰਹਿੰਦੀ ਹੈ ਦੁਬਦਾ ਵਿਆਪਾ ਰੋਗ ਦੁਬਦਾ ਵੀ ਤਾਂ ਰੋਗ ਰੋਗ ਵਿਆਪਦੇ ਨੇ ਸਭ ਵੱਤੇ ਨੇ ਭਰਮ ਵੱਤੇ ਦੁਬਦਾ ਹੂੰ